ਪੌੜੀ ਖੱਖਾ ਖਰਾ ਸਰਾਹੂ ਤਾਹੂ ਖੱਖਾ ਖਰਾ ਸਰਾਹੋ ਤਾਹੂ ਜੋ ਖਿਲਮੈ ਉਹਨੇ ਸਬਰ ਭਰਾਹੂ ਖੱਖਾ ਖਰਾ ਖੱਖੇ ਅਕਰ ਨਾਲ ਕਹਿੰਦੇ ਖਰਾ ਇੱਕੋ ਹੀ ਹੈ ਅਸੀਂ ਤਾਂ ਖਰੇ ਜੋ ਹੋਣਾ ਕੋਟਿਆ ਨੇ ਖਰਾ ਸਰਾਹੋ ਤਾਹੂ ਉਹਨੂੰ ਖਰਾ ਮੰਨ ਕੇ ਉਹਦੀ ਸਰਾਣਾ ਕਰੋ ਪਹਿਲਾਂ ਉਸਤ ਕਰਨੇ ਯੋਗ ਹੈ ਦੱਸਿਆ ਦੱਸਿਆ ਉਸਤ ਕੀ ਨਹੀਂ ਕਰਨੀ ਹੈ ਸਰਾਹਨਾ ਨਹੀਂ ਕਰਨੀ ਹੈ ਜਿਹੜਾ ਖਰਾ ਹੋਵੇ ਉਹ ਵੀ ਕਿਹੜਾ ਖਰਾ ਹੋਵੇ ਖਰਾ ਹੋ ਸਾਹੂ ਤਾਹੂ ਖਰਾ ਤਾਂ ਹੋਵੇ ਖਰਾ ਖਰਾ ਦਾ ਆਦਮੀ ਵੀ ਹੋਊਗਾ ਉਹਦੇ ਉਸਤ ਨਹੀਂ ਕਰਨੀ ਉਹਦੇ ਉਸਤ ਨਹੀਂ ਕਰਨੀ ਇੱਕ ਕੋਣ ਹੋਰ ਚਾਹੀਦਾ ਖਰੇ ਚ ਜੋ ਖਿਣ ਮੈਂ ਊਣੇ ਸੁਭਰ ਭਰਾਹੂ ਜਿਹੜਾ ਇੱਕ ਖਿਣ ਦੇ ਵਿੱਚ ਜਿਹੜਾ ਊਣਾ ਹੋਵੇ ਉਹਨੂੰ ਭਰ ਦਵੇ ਇਹ ਨਾਨਕ ਨਹੀਂ ਭਰ ਸਕਦਾ ਇਹ ਕੋਈ ਭਗਤ ਨਹੀਂ ਭਰ ਸਕਦਾ ਇਹ ਹੁਕਮ ਬਿਨਾ ਨਹੀਂ ਭਰਦਾ ਇੱਕ ਖਿਣ ਵਿੱਚ ਉਹਨੇ ਨੂੰ ਭਰ ਦੇਵੇ ਕੋਈ ਕਿਸੇ ਦੇ ਹੱਥੀ ਨਹੀਂ ਪਾਉਂਦਾ ਹੁਕਮ ਇਹ ਕੋਈ ਦੱਸੇ ਕਿਸੇ ਨੇ ਭਰਿਆ ਹੋਵੇ ਜੇ ਨਾਨਕ ਭਰ ਸਕਦਾ ਹੁੰਦਾ ਪਹਿਲਾਂ ਆਪਣੇ ਮੁੰਡੇ ਭਰਦਾ ਸਾਰਾ ਸੰਸਾਰ ਭਰ ਦਿੰਦਾ ਨਾਨਕ ਦਾ ਸਾਰੇ ਫਿਰਿਆ ਭਰਨ ਵਾਸਤੇ ਫਿਰਿਆ ਕੀ ਕਰਦਾ ਸੀ ਉਹਨੇ ਆਪਣੀ ਵਾਹ ਲਾ ਲਈ ਪਰ ਜਿਹਨੂੰ ਭਰਿਆ ਭਰਿਆ ਫਿਰ ਵੀ ਪਰਮੇਸ਼ਰ ਨੇ ਆ ਗੁਰਬਾਣੀ ਤਾਂ ਹੀ ਲਿਖਦੀ ਹੈ ਵੀ ਭਲੇਖੇ ਚ ਨਾ ਰਹੋ ਆਦਮੀ ਨਹੀਂ ਕਿਸੇ ਨੂੰ ਭਰ ਸਕਦਾ ਉਹ ਤਾਂ ਆਪਣੀ ਗੱਲ ਨੂੰ ਦੱਸ ਰਹੇ ਨੇ ਉਹਨਾਂ ਨੂੰ ਕਦੇ ਭਲੇਖਾ ਨਹੀਂ ਰਿਹਾ ਵੀ ਅਸੀਂ ਭਰਾਂਗੇ ਇਹ ਸਾਨੂੰ ਭਲੇਖਾ ਹੈ ਇਹਨਾਂ ਸੰਤਾਂ ਨੂੰ ਭਲੇਖਾ ਜਿਹਦੇ ਹੱਥ ਤੇ ਹੱਥ ਰੱਖਤਾ ਮਿੰਟਾਂ 'ਚ ਕਵਾੜ ਖੁੱਲ ਜਾਂਦੇ ਨੇ ਇਹ ਗੱਲਾਂ ਕੱਟੀਆਂ ਨੇ ਸਮਾਂ ਜਿਹੜਾ ਪ੍ਰਚਲਿਤ ਗੱਲਾਂ ਸੀ ਉਹ ਕੱਟੀਆਂ ਨੇ ਗੁਰਬਾਣੀ ਨੇ ਇਹ ਨਹੀਂ ਹੋ ਸਕਦਾ ਆਦਮੀ ਦੇ ਆਦਮੀ ਨਹੀਂ ਬਰਾਬਰੀ ਕਰ ਸਕਦਾ ਉਹਦੀ ਖਰਾ ਖੱਖਾ ਖਰਾ ਸਰਾ ਹੋ ਤਾਹੂ ਉਹ ਖਰਾ ਉਹਦੀ ਸਰਾਣਾ ਕਰੋ ਉਹਦੀ ਵਡਿਆਈ ਕਰੋ ਜਿੱਚ ਆ ਗੁਣ ਹੋਵੇ ਜੋ ਮੈਂ ਉਹਨੇ ਸਬਰ ਭਰਾਉ ਜਿਹੜਾ ਉਹਨਾ ਹੈ ਜਿਹਨੇ ਕਮੀਆਂ ਇੰਨਾ ਜੱਟ ਭਰ ਦੇ ਆਦਮੀ ਦਾ ਭਰੇ ਨਹੀਂ ਦਸਲ ਹਾਂ ਜਦੋਂ ਸ੍ਰਿਸ਼ਟੀ ਖਤਮ ਕਰਨੀ ਹੈ ਉਹਨੇ ਸਾਰੀ ਭਰ ਦੇਣੀ ਸਾਰੇ ਭਰ ਪਰਮੇਨ ਭਰਮੇ ਆ ਦੇ ਚੱਕਣ ਦੀ ਕੀ ਗੱਲ ਹੁੰਦੀ ਹੈ ਬਾਦ ਪਾਤੀ ਜੇ ਫਿਰਦੇ ਨੇ ਕੋਈ ਕੋਈ ਅਰਥ ਕਰਦਾ ਕੋਈ ਕੋਈ ਕਰਦਾ ਕੋਈ ਕੋਲੋਂ ਬੁਝਾ ਤਾਂ ਬੁਝ ਨਹੀਂ ਹੁੰਦੀ ਜੇ ਨੇ ਬਾਤ ਪਾਈ ਉਹ ਇਰਾਦ ਆ ਕੇ ਵੀ ਆ ਫਿਰ ਕਿਹਨਾਂ ਸਬਰ ਫਿਰ ਦੱਸੇ ਦੇਣੀ ਹੈ ਉਹ ਜਿਹੜੇ ਵਿਛੜੇ ਨੇ ਨਾਲੇ ਜੋੜਨੇ ਨੇ ਪੜਦੇ ਵਿੱਚੋਂ ਚੱਕਣਾ ਹੋਰ ਕੀ ਹੈ ਖਰਾ ਨਿਮਾਣਾ ਹੋਤ ਪ੍ਰਾਣੀ ਖਰਾ ਨਿਮਾਣਾ ਹੋਤ ਪ੍ਰਾਣੀ ਜਿਹੜਾ ਪ੍ਰਾਣੀ ਖਰਾ ਹੋ ਜਵੇ ਖਰਾ ਨਿਮਾਣਾ ਹੋਤ ਪ੍ਰਾਣੀ ਜਿਹੜਾ ਪ੍ਰਾਣੀ ਖਰਾ ਹੋਊਗਾ ਉਹ ਨਿਮਾਣਾ ਹੋਊਗਾ ਜਿਹੜਾ ਮਾਣ ਵਾਲਾ ਉਹ ਖਰਾ ਨਹੀਂ ਹੁੰਦਾ ਧਿਆਨ ਰੱਖਿਓ ਜਿਹੜਾ ਨੀਵਾ ਨਾ ਦਾਸ ਹੈ ਉਹੀ ਖਰਾ ਹੁੰਦਾ ਹੈ ਜਿਹੜਾ ਦਾਸ ਨਹੀਂ ਨਾ ਗੁਰੂ ਆ ਖਰਾ ਨਹੀਂ ਹੁੰਦਾ ਖਰਾ ਨਿਵਾਣਾ ਨਾਲ ਲੱਗਿਆ ਮਾਨ ਆਪਦਨ ਦਾ ਸੰਸਾਰ ਦੀ ਵਿੜਾਈ ਜਿੰਨਾ ਜਰ ਸੰਸਾਰ ਦੀ ਵਿੜਾਈ ਨਹੀਂ ਚੱਲ ਸਕਦਾ ਖਰਾ ਹੁੰਦਾ ਹੀ ਨਹੀਂ ਦੱਸੋ ਕੀ ਕਰੋਗੇ ਬਣਾਓ ਕਿਹੜਾ ਗੁਰੂ ਬਣਾ ਦੂ ਨਾਨਕ ਕਿਹੜਾ ਮੰਨੂ ਨਾਨਕ ਦਾਸ ਨਹੀਂ ਹੈ ਉਹ ਕਹਿੰਦੇ ਖਰਾ ਨਹੀਂ ਹੋ ਸਕਦਾ ਜਿਹੜਾ ਨਿਵਾਣਾ ਨਾ ਹੋਵੇ ਜਿਹਨੇ ਮਾਣਨਾ ਤਿਆਗਿਆ ਹੋਵੇ ਤਾਂ ਗਿਆ ਦੁਨੀਆ ਕੀ ਵਡਿਆਈਆਂ ਅੱਗੀ ਸੇਦੀ ਜਾਲ ਇਹ ਦੁਨੀਆ ਦੀ ਵਡਿਆਈਆਂ ਚੱਕ ਜਗਾ ਨਾਨਕ ਦੇ ਉੱਤੇ ਦੇ ਉਹਨੂੰ ਨਿਰਾਕਾਰ ਦੇ ਘਰ ਦੀ ਵਡਿਆਈ ਚਾਹੀਦੀ ਇੱਥੇ ਦੀ ਨਹੀਂ ਚਾਹੀਦੀ ਅਸੀਂ ਨਹੀਂ ਬੜਾ ਬਣਾ ਸਕਦੇ ਉਹਨੂੰ ਉਹਦਾ ਪਰਮੇਸ਼ਰ ਨੇ ਬੜਾ ਬਣਾ ਜਿਹਨੂੰ ਪਰਮੇਸ਼ਰ ਬੜਾ ਬਣਾ ਦਵੇ ਦੁਨੀਆ ਨਾ ਉਹਨੂੰ ਛੋਟਾ ਬਣਾ ਸਕਦੀ ਹੈ ਨਾ ਉਹਨੂੰ ਬੜਾ ਬਣਾ ਸਕਦੀ ਅਸੀਂ ਉਹਨੂੰ ਛੋਟਾ ਦਾ ਬਣਾ ਦਾਂਗੇ ਬੜੇ ਬਣਾਉਂਦੇ ਬਣਾਉਂਦੇ ਬੜੇ ਬਣਾਉਂਦੇ ਬਣਾਉਂਦੇ ਉਹਨੂੰ ਛੋਟਾ ਬਣਾਤਾ ਗੁਰਬਾਣੀ ਦਾ ਛੱਡਿਆ ਹੀ ਰੱਖ ਨਹੀਂ ਵਿਚਾਰ ਤਾਰੇ ਹੀ ਰੋਲ ਕੇ ਰੱਖਦੀ ਆਉਂਦੇ ਨੇ ਜਪੈ ਪ੍ਰਭ ਨਿਰਵਾਣੀ ਖਰਾ ਨਿਮਾਣਾ ਹੋਤ ਪ੍ਰਾਣੀ ਅਣ ਦਿਨ ਜਾਪੈ ਪ੍ਰਭ ਨਿਰਵਾਣ ਜਿਹੜਾ ਖਰਾ ਪ੍ਰਾਣਾ ਖਰਾ ਨਿਮਾਣਾ ਨਿਮਾਣਾ ਹੋ ਜਵੇ ਉਹ ਦਿਨ ਰਾਤ ਉਹਨੂੰ ਪ੍ਰਭ ਨਿਰਵਾਣੀ ਆ ਜਿਹੜਾ ਮਾਇਆ ਤੋਂ ਰਹਿਤ ਪ੍ਰਭ ਹੈ ਦਿਨ ਰਾਤ ਉਹਦੇ ਬਾਰੇ ਦੂਰੇ ਸਾਖਸ਼ਾਤ ਉਹਨੂੰ ਦੀਨਾ ਹੀ ਰਹਿੰਦਾ ਅਣ ਦਿਨ ਜਾਪੈ ਪ੍ਰਭ ਨਿਰਵਾਣ ਉਹ ਸਨਮੁਖ ਰਹਿੰਦਾ ਆਪਣੇ ਗੁਰਦੇ ਉਹ ਬੇਵਕ ਨਹੀਂ ਹੁੰਦਾ ਪਿੱਠ ਨਹੀਂ ਕਰਦਾ ਉਹਨੂੰ ਉਹ ਬੇਵਕਤ ਹੈ ਜਿਹਦਾ ਅੱਖਾਂ ਦੇ ਸਾਹਮਣੇ ਰਹਿੰਦਾ ਜਿਵੇਂ ਚੱਕ ਵੀ ਸੂਰਜ ਨੂੰ ਅੱਖਾਂ ਦੇ ਸਾਹਮਣੇ ਰੱਖਦੀ ਹੈ ਐ ਉਹ ਅੱਖਾਂ ਦੇ ਸਾਹਮਣੇ ਰੱਖਦਾ ਉਹਨੂੰ ਅੱਖ ਵੇਚਦਾ ਹੀ ਨਹੀਂ ਉਥੋਂ ਰੱਬ ਨਿਰਵਾਣੀ ਨੂੰ ਨਿਰਵਾਣੀ ਕਹਤੇ ਕਿ ਇਹਨੂੰ ਨਿਰਵਾਣੀ ਕਹਤੇ ਕਿ ਪ੍ਰਭੂ ਇਹ ਜਿਹੜਾ ਇਹਦਾ ਮੂਲ ਹੈ ਇਹੀ ਪ੍ਰਭ ਹੈ ਇਹ ਬੋਲਦਾ ਨਹੀਂ ਨਰਵਾਣੀ ਤਾਂ ਹੈ ਇਹ ਨਹੀਂ ਬੋਲਦਾ ਚੁੱਪ ਹੈ ਤਾਂ ਹੀ ਇੱਥੇ ਇਹ ਤਾਂ ਬੁਲਾਇਆ ਬੋਲਦਾ ਆਪ ਨਰਵਾਣੀ ਹਣੀ ਮਨ ਨਰਵਾਣੀ ਜਦ ਹੁੰਦਾ ਤਾਂ ਹੀ ਤਾਂ ਨਾਲ ਰਹਿੰਦਾ ਹੈ ਮਨ ਨੂੰ ਵੀ ਆਪਣੀ ਬਾਣੀ ਛੱਡਣੀ ਪੈਂਦੀ ਹੈ ਜਿਹੜੀ ਕੁਬਾਨ ਹੈ ਨਾ ਕੁਬਾਣੀ ਉਹਨਾਂ ਨੂੰ ਜੋਗੀਆਂ ਨੂੰ ਮੰਤਰ ਕੁਬਾਨ ਮੰਤਰ ਕੁਬਾਨ ਆ ਮੰਤਰ ਕੁਬਾਨ ਹੈ ਜਿਹੜੀ ਕਲਪਨਾ ਜਿੰਨਾ ਚਿਰ ਇਹ ਨਹੀਂ ਛੱਡਦਾ ਪ੍ਰਭ ਨਿਰਵਾਣੀ ਨਾਲ ਨਹੀਂ ਜੁੜਦਾ ਜਾ ਉਹ ਨਿਰਵਾਣੀ ਉਹ ਨਹੀਂ ਬੋਲਦਾ ਉਹ ਤਾਂ ਬੁਲਾਇਆ ਬੋਲਦਾ ਜਦ ਉਹ ਬੋਲਦਾ ਤਾਂ ਗੁਰਬਾਣੀ ਬੋਲਦਾ ਨਹੀਂ ਚੁੱਪ ਰਹਿੰਦਾ ਬਸ ਜੇ ਤਾਂ ਬੋਲਦਾ ਤਦ ਆਹੀ ਬਾਣੀ ਬੋਲਦਾ ਉਹ ਵੀ ਜਦ ਬੁਲਾਉਂਦਾ ਤਾਂ ਬੋਲਦਾ ਨਹੀਂ ਚੁੱਪ ਰਹਿੰਦਾ ਜੋ ਬੁਲਾਵੋ ਉਹ ਨਾਨਕ ਦਾਸ ਬੋਲਦਾ ਬੁਲਾਇਆ ਬੋਲੇ ਖਸੂ ਦਾ ਵੱਡਾ ਹੋਇਆ ਨੇ ਜਿਹੜਾ ਬੁਲਾਉਂਦਾ ਦਾਸ ਦਾ ਮਾਲਕ ਕੌਣ ਹੁੰਦਾ ਜਿਹੜਾ ਮਾਲਕਾ ਵੀ ਖਸੂ ਮੇ ਛੱਡਤਾ ਦਾਸ ਬਣੇ ਕਿਤੇ ਹੋਰ ਲੱਗੇ ਖਸਮ ਛੋੜ ਦੂਜੇ ਲਗੇ ਡੱਬੇ ਸੇ ਅਸਲੀ ਖਸਮ ਛੱਡ ਕੇ ਕਿਤੇ ਹੋਰ ਲੱਗੇ ਸੇ ਡੁੱਬ ਗਏ ਅਸਲੀ ਖਾਲਕ ਛੱਡ ਕੇ ਨਰਾਕਾਰ ਨੂੰ ਆਪਣੇ ਪੋਤੇ ਸਾਹਿਬ ਨੂੰ ਇਹ ਬਣਾ ਕੇ ਨਾ ਹੀ ਦਰਸ਼ਨ ਕਰ ਲੋ ਚਲੋ ਜਾਓ ਘਰ ਨੂੰ ਛੁੱਟੀ ਰੱਖ ਜਿਹੜਾ ਕੋ ਹੈਗਾ ਜੇਬਾਂ 'ਚ ਉਹਦਾ ਪ੍ਰਚਾਰ ਕਰ ਲਿਆ ਬਲੈਕਮੇਲਿੰਗ ਸ਼ੁਰੂ ਕਰ ਲਈ ਬਲੈਕਮੇਲਿੰਗ ਬਹੁਤ ਤਕੜੀ ਬਲੈਕਮੇਲਿੰਗ ਉਹਨਾਂ ਲੋਕਾਂ ਨੇ ਸ਼ੁਰੂ ਕੀਤੀ ਜਿਹੜੇ ਮਹਾ ਹਰਾਮੀ ਸੀ ਮਹਾ ਠੱਗ ਸੀ ਉਹਨਾਂ ਦਾ ਰਿਕਾਰਡ ਹੈ ਕਰੋੜਾਂ ਰੁਪਈਆ ਦੇ ਉਹਨਾਂ ਨੇ ਕਫਲੇ ਕੀਤੇ ਰਿਕਾਰਡ ਤੇ ਉਹਨਾਂ ਦੀਆਂ ਗੱਲਾਂ ਕਰੀਆਂ ਹੋਈਆਂ ਲੋਕਾਂ ਨੇ ਫਟਾਫਟ ਮੰਨ ਲਈ ਜਿਹੜੇ ਮੰਨ ਲੈਣਗੇ ਆਪ ਤਾਂ ਡੁੱਬੇ ਜਿਹੜੇ ਲੋਕ ਡੋਬ ਤੇ ਉਹਦਾ ਹਿਸਾਬ ਕੌਣ ਦਊ ਉਹਦਾ ਹਿਸਾਬ ਗਾਹਾਂ ਦਿੱਤਾ ਜਾਊ ਅੰਤ ਕਾਲ ਕਾਤੀ ਕਢਿਓ ਬਾਸ ਨਰਕ ਮੋਲੀ ਨਰਕਾਂ ਦੇ ਵਿੱਚ ਚਲੇ ਪਾ ਉਹ ਮਾਇਆ ਤਾਂ ਇੱਥੇ ਰਹੇਗੀ ਜੋ ਕੀਤਾ ਸੀ ਕਰਮੋਂ ਤਾਂ ਇੱਥੇ ਰਹਿ ਗਏ ਰੱਸੇ ਵਟਲੇ ਨਰਕਾਂ ਦੇ ਸੀ ਕੌਣ ਲੀਡਰ ਸਿੱਖਾਂ ਦੇ ਉਹਨਾਂ ਦੀ ਵਰਸੀਆਂ ਬਣਾਉਂਦੇ ਨੇ ਪੰਜ ਪੰਜ ਰਤਨ ਉਹਨਾਂ ਦੀ ਵਰਸੀ ਬਣਾਉਂਦੇ ਨੇ ਆਹ ਹਾਲਤ ਦੇ ਵਿੱਚ ਸਿੱਖੀ ਬਣਦੇ ਨੇ ਸਿੱਖੀ ਦੀ ਤਰੱਕੀ ਬਣਦੇ ਨੇ ਕਿਹੜੇ ਕਿਹੜੇ ਅਪਰਾਧੀਆਂ ਨੂੰ ਤੁਸੀਂ ਵੜਾਈ ਦੇਈ ਬੈਠੇ ਹੋ ਆ ਅਪਰਾਧੀ ਪਤਾ ਹੈ ਉਹਨਾਂ ਨੂੰ ਵੀ ਜਿਹੜੇ ਵਰਸੇ ਉਹਨਾਂ ਦੇ ਨੇ ਪਤਾ ਅਪਰਾਧੀ ਆਪ ਵੀ ਅਪਰਾਧੀ ਨੇ ਨਾ ਆਪ ਵੀ ਦਾ ਪਿੱਛੋਂ ਹੀ ਛੁਰੀ ਚਲਾਉਣੀ ਉਹਨਾਂ ਨੇ ਹੱਥ ਛੁਰੀ ਜਗਤ ਕਸਰੀ ਜਗਤਾ ਜਿੰਨਾ ਸੰਗਤ ਹੈ ਛੁਰੀ ਨਾਲ ਵੱਡੀ ਜਾਂਦੇ ਨੇ ਕਿ ਪੰਡਤ ਕਰਦਾ ਸੀ ਇਹ ਕੰਮ ਹੁਣ ਇਹਨਾਂ ਨੇ ਕਰ ਲਿਆ ਹੱਥ ਸ਼ੁਰੀ ਜਗਤ ਕਾ ਸਾਈ ਜਦ ਨੂੰ ਹਲਾਲ ਕਰ ਕਰ ਦਿੱਤੀ ਜਾਂਦੇ ਨੇ ਇਸ ਹਾਲਤ ਵਿੱਚ ਸਿੱਖੀ ਦੀ ਗੱਲ ਕਰਦੇ ਨੇ ਕਿ ਸਿੱਖਦੇ ਇਹ ਤਾਂ ਇਹਨਾਂ ਨੂੰ ਇਹਨਾਂ ਨੇ ਨਕਸ਼ਾ ਹੀ ਦਿਖਾਇਆ ਨੰਗਾ ਕਰਕੇ ਗੁਰਬਾਣੀ ਕੀ ਕਹਿੰਦੀ ਹੈ ਪੜਦਾ ਹੀ ਚੱਕਿਆ ਇਹ ਪੜਦੇ ਦੇ ਵਿੱਚ ਕਰ ਰਹੇ ਨੇ ਗੱਲ ਗੁਰਬਾ ਉਹਨਾਂ ਨੂੰ ਬੜਾ ਖਤਰਾ ਹੈ ਵੀ ਗੁਰਬਾਣੀ ਜਦੋਂ ਆ ਗਈ ਬਾਹਰ ਸਾਡਾ ਪਰਦਾ ਚੱਕਿਆ ਜਾਣਾ ਹੈ ਪਤਾ ਉਹਨਾਂ ਨੂੰ ਸਾਰੀ ਗੱਲ ਦਾ ਸਾਡਾ ਤਾਂ ਉਹਨਾਂ ਚਿਰ ਜਿੰਨਾ ਚਿਰ ਕੋਈ ਹਕੂਮਤ ਨਹੀਂ ਨਾ ਹੁੰਦੀ ਕਿਤੇ ਉਹਨਾਂ ਡਾਕੂ ਡਾਕੇ ਮਾਰਦੇ ਨੇ ਜੋ ਮਰਜ਼ੀ ਕਿਸੇ ਰੋਟਲੇ ਲੁੱਟਲੇ ਤੱਕੇ ਛਾਈ ਹੁੰਦੀ ਹੈ ਜੰਗਲ ਰਾਜ ਹੁੰਦਾ ਅਸੰਤਾਲੀ ਤੇ ਥੋੜੇ ਜਿਹੇ ਹਕੂਮਤ ਨਹੀਂ ਸੀ ਰਹੀ ਲੁੱਟ ਖਸੁੱਟ ਬਦਰੀ ਹੋਈ ਹੈ ਇੱਥੇ ਜਦ ਹੁਕਮ ਦਾ ਰਾਜ ਹੋ ਗਿਆ ਪਰਮੇਸ਼ਰ ਦਾ ਹੁਕਮ ਪ੍ਰਗਟ ਹੋ ਗਿਆ ਫਿਰ ਲੁੱਟ ਖਸੁੱਟ ਕਿੱਥੋਂ ਹੋਊਗੀ ਇਹ ਦੋ ਗੱਲਾਂ ਨੇ ਮਨਮੁਖਾਂ ਦੀਆਂ ਇਹਨਾਂ ਦਾ ਸਲੋਗਨ ਪਤਾ ਕੀ ਹੈ ਕਹਿੰਦਾ ਲੂਟ ਪੜੀ ਸੋਏ ਲੂਟੇ ਨਾ ਉਹ ਵੀ ਨਾ ਆਖੂ ਲੁੱਟ ਪੈਂਦੀ ਹੋਵੇ ਲੁੱਟੇ ਨਾਲ ਗੱਲ ਕਰਨੀ ਠੀਕ ਨਹੀਂ ਹੈਗੀ ਮਕਬੂਲ ਗੱਲ ਨਹੀਂ ਹੈ ਵਧੀਆ ਗੱਲ ਨਹੀਂ ਉਹਦੀ ਲੁੱਟ ਪਈ ਤੇ ਲੁੱਟਣਾ ਚਾਹੀਦਾ ਉਹ ਇਹ ਕਹਿੰਦੇ ਉਹਨਾਂ ਦੀ ਗੱਲ ਹੈ ਗੁਰਬਾਣੀ ਦੀ ਨਹੀਂ ਗੱਲ ਉਹਨਾਂ ਦਾ ਸ਼ਲੋਕ ਹੈ ਲੁੱਟ ਪਰੀ ਸੇ ਲੁੱਟੇ ਨਾ ਉਹ ਵੀ ਨਾ ਮਾਕੂਲ ਭਾਗ ਪੜੀ ਸੇ ਭਾਗੇ ਨਾ ਉਹ ਵੀ ਨਾ ਮਾਕੂਲ ਭਜਣਾ ਵੀ ਪੈਣਾ ਕਹਿੰਦੇ ਜਾਂ ਸੱਚ ਨੇ ਪਰ ਉੱਠਣਾ ਫਿਰ ਭੱਜ ਵੀ ਜਾਈਦਾ ਫਿਰ ਘੜੀ ਗੱਲ ਨਹੀਂ ਹੁੰਦਾ ਭੱਜਣ ਲੱਗੇ ਵੀ ਜਲਦੀ ਲਾਉਣਾ ਲੁੱਟਣ ਵਾਲਿਆਂ ਨੇ ਇਹ ਵੀ ਤੁਹਾਨੂੰ ਦੱਸ ਦਿੰਦਾ ਇਹ ਵੀ ਪਤਾ ਹੈ ਇਹ ਉਹਨਾਂ ਦੇ ਸਲੋਕ ਨੇ ਉਹਨਾਂ ਨੇ ਪੜਾਈ ਹੋਈ ਜਾਂਦੀ ਹੈ ਪੱਟੀ ਫਿਰ ਚੁੱਪ ਕਰ ਜਾਈਦਾ ਹੁੰਦਾ ਫਿਰ ਬੋਲੀਦਾ ਹੀ ਨਹੀਂ ਤੇ ਜਵਾਬ ਇਹ ਨਹੀਂ ਦੇਈਦਾ ਲੁੱਟਣਾ ਦਾ ਲੁੱਟਣਾ ਬਾ ਲੁੱਟਣ ਜਿਹੜਾ ਲੁੱਟ ਲੈ ਲੁੱਟ ਹੁਣ ਚੁੱਪ ਕਰ ਜੋ ਅਸੀਂ ਜੀ ਬਹਿਸ ਨਹੀਂ ਕਰਦੇ ਬਸ ਅਸੀਂ ਰਾਤ ਜੋੜ ਲੈਂਦੇ ਹਾਂ ਚਾਹ ਛੁੱਟੀ ਫਿਰ ਭੱਜ ਗਏ ਭੱਜ ਗਏ ਰਾਤ ਜੋੜ ਤੇ ਬਸ ਭਾਵੈ ਖਸਮ ਤਾਂ ਉਹ ਸੁਖ ਦਿੱਤਾ ਭਾਵੈ ਖਸਮ ਤਾਂ ਉਹ ਸੁਖ ਦਿੱਤਾ ਖਸਮ ਨੂੰ ਜੇ ਚੰਗਾ ਲੱਗੇ ਜੇ ਤੂੰ ਪਖਸਮ ਨੂੰ ਭਾਜਵੇਂ ਤਾਂ ਤੈਨੂੰ ਸੁਖ ਦੇ ਦੇਵੇ ਸੁਖ ਤਾਂ ਭਾਈ ਉੱਥੋਂ ਦਰਗਾਹ ਚੋਂ ਮਿਲ ਲੈਣ ਕੋਈ ਸੁਖ ਦਿੰਦਾ ਸਾਰਿਆਂ ਨੂੰ ਭਾਵੇਂ ਖਸਮ ਤਾਂ ਉਹ ਸੁਖ ਦਿੱਤਾ ਪਾਰ ਬ੍ਰਹਮ ਐਸੋ ਆਗਨਤਾ ਹੁਣ ਖਸਮ ਕਿਹਨੂੰ ਕਿਹਾ ਪਾਰ ਬ੍ਰਹਮ ਨੂੰ ਕਿਹਾ ਇਹਦਾ ਮੂਲ ਹੁੰਦੀ ਨਹੀਂ ਹੈਗਾ ਉਹ ਇਹਦਾ ਮੂਲ ਪ੍ਰਭ ਹੈ ਇਹਦਾ ਮੂਲ ਪ੍ਰਭ ਹੈ ਫਿਰ ਪੜ ਲੈ ਭਗਤੀ ਭਾਵੇਂ ਖਤਮ ਤੇ ਪਿੱਛੋਂ ਨਾਨਕ ਦ੍ਰਿਸ਼ਟੀ ਆਇਆ ਉਸਤੀ ਕਰਨੇ ਉਹ ਤਾਂ ਦ੍ਰਿਸ਼ਟੀ ਫਿਰ ਹੁਕਮ ਆਇਆ ਕਾ ਕਰਾਂ ਸਰਾਹੂ ਹੀ ਹਾਂ ਇਹ ਪਰਮੇਸ਼ਰ ਦੀ ਗੱਲ ਚੱਲ ਗਈ ਜੋ ਖਿਰ ਮੈਂ ਉਹਨੇ ਸਬਰ ਭਰਾਹੂ ਉਹਨੇ ਸਬਰ ਉਹੀ ਭਰਾਉਂਦਾ ਪਰਮੇਸ਼ਰ ਹੀ ਭਰਾ ਸਕਦਾ ਆਦਮੀ ਨਹੀਂ ਭਰਾ ਸਕਦਾ ਇਹ ਤਾਂ ਗੱਲ ਪਰਮੇਸ਼ਰ ਦੀ ਚੱਲਦੀ ਸ਼ਬਦ ਗੁਰੂ ਦੀ ਗੱਲ ਚੱਲਦੀ ਭਾਵੈ ਖਸਮ ਤਾਂ ਉਹਨਾਂ ਸੁਖ ਤਾਂ ਹੋ ਖਸਮ ਨੂੰ ਭਾਵੇ ਤਾਂ ਹੀ ਸੁਖਰੇ ਖਸਮ ਕੌਣ ਅਜ ਗੁਰੂ ਹੈ ਗੁਰੂ ਹੈ ਖਸਮ ਗੁਰੂ ਦਾ ਸ਼ਬਦ ਹੈ ਹੁਕਮ ਗੁਰੂ ਦਾ ਹੈ ਸੱਚ ਸਮਝਣਾ ਕਰਨਾ ਹਾਂ ਸੱਚ ਸਮਝਣਾ ਕਰਨਾ ਪਾਰ ਬ੍ਰਹਮ ਸੱਚ ਖੰਡ ਜਿਹੜਾ ਹੈਗਾ ਉਹ ਸੱਚ ਹੈ ਸਤ ਸਤ ਸਤ ਸਭ ਕੀਨਾ ਸੰਤ ਨੇ ਹੀ ਸਾਰਾ ਕੁਝ ਜੋ ਕੀਤਾ ਹੈ ਸਤ ਸਤ ਹੈ ਜੋਤ ਵੀ ਸਤ ਹੈ ਜੋ ਕੀਤਾ ਹੋਇਆ ਇਹ ਵੀ ਸਤ ਇਹ ਸਤ ਕਿਵੇਂ ਹੈਗਾ ਐਵੇਂ ਨਾ ਕਿ ਉਹ ਹੈ ਨਹੀਂ ਉਹ ਕਹਿੰਦੇ ਨੇ ਹੈ ਉਹਦੀਆਂ ਸਤ ਮਿੱਥਿਆ ਹੈ ਸੰਸਾਰ ਮਿੱਥਿਆ ਉਹ ਕਹਿੰਦੇ ਨੇ ਉਹ ਤਾਂ ਮਿੱਥਿਆ ਹੈ ਸੰਸਾਰ ਹੈ ਸੰਸਾਰ ਇਸ ਕਰਕੇ ਮਿੱਥਿਆ ਹੈ ਕਿ ਇਹ ਜੋ ਅੱਜ ਆ ਕੱਲ ਨੂੰ ਨਹੀਂ ਰਹਿਣਾ ਤੇਜ ਹੈ ਇਹਦੇ ਭਾਵੇਂ ਖਸਮ ਤਾਂ ਉਹ ਸੁਖ ਦੇਤਾ ਪਾਰ ਬ੍ਰਹਮ ਐਸੋ ਆਗਨਤਾ ਐਸਾ ਪਾਰ ਬ੍ਰਹਮ ਆਗਨਤਾ ਹੈ ਪਾਰ ਬ੍ਰਹਮ ਹੀ ਆਗਨਤਾ ਹੈ ਉਹਦੇ ਵਰਗਾ ਗੁਰੂ ਔਰ ਸ਼ਬਦ ਉਹਦੇ ਹੁਕਮ ਵਰਗਾ ਹੋਰ ਕੋਈ ਦੂਜਾ ਉਹਦੇ ਪੈਰਲਲ ਕੋਈ ਨਹੀਂ ਵੀ ਕੋਈ 10 20 ਪਲੈਨਟਾਂ ਦੇ ਵਿੱਚ ਇਹ ਹੁਕਮ ਚੱਲਦਾ ਹੋਵੇ ਬਾਹਰ ਕਿਤੇ ਕੋਈ ਹੋਰ ਹੁਕਮ ਚੱਲਦਾ ਹੋਵੇ ਉਸ ਤੋਂ ਬਾਅਦ ਪਰੇ ਕੋਈ ਹੋਰ ਸ੍ਰਿਸ਼ਟੀ ਦੇ ਵਿੱਚ ਵੀ ਚੱਲ ਐਡਾ ਨਹੀਂ ਸਾਰੇ ਸ੍ਰਿਸ਼ਟੀ 'ਚ ਹੀ ਹੁਕਮ ਚੱਲਦਾ ਸਾਰੇ ਜਿੰਨੇ ਵੀ ਪਲੈਨਟ ਨੇ ਸਾਰੇ ਇਸੇ ਦੇ ਬਸ ਵਿੱਚ ਨੇ ਅਸੰਖ ਖਤੇ ਖਿਨ ਬਖਸ਼ਣ ਹਾਰਾ ਅਸੰਖ ਖਤੇ ਖਿਨ ਬਖਸ਼ਣ ਹਾਰਾ ਅਸੰਖ ਗਲਤੀਆਂ ਜਿਹੜੀਆਂ ਹੁੰਦੀਆਂ ਨੇ ਖਤਾ ਗਲਤੀ ਨੂੰ ਕਹਿੰਦੇ ਨੇ ਉਰਦੂ 'ਚ ਰਿਪੀਟ ਕਹਿੰਦੇ ਖਤਾ ਇਹ ਖੱਤੇ ਗਈ ਜਾਂਦੇ ਨੇ ਖੱਤੇ ਖੇਤਾਂ ਨੂੰ ਕਹਿੰਦੇ ਨੇ ਹਮ ਖੱਤੇ ਮੌਲ ਕਮਾਉਂਦੇ ਇਹਨਾਂ ਨੂੰ ਖੱਤੇ ਅਰ ਖੱਤੇ ਦਾ ਨਹੀਂ ਪਤਾ ਨਾ ਪੜਾ ਨੂੰ ਖੱਤਾ ਟੋਏ ਨੂੰ ਕਹਿੰਦੇ ਨੇ ਉਧਰ ਯੂਪੀ ਜਿਹੜਾ ਖਾਣ ਵਾਸਤੇ ਫਟਿਆ ਹੁੰਦਾ ਨਾ ਟੋਆ ਉਹਨੂੰ ਵੀ ਖੱਤਾ ਕਹਿੰਦੇ ਰਿਓ ਸੈਕਟਰ ਨੂੰ ਪਟਿਆ ਖੱਤਾ ਖੇਤ ਨੂੰ ਕਹਿੰਦੇ ਆਪਾਂ ਖੱਤੇ ਚੱਲੇ ਅੰਮ੍ਰਿਤਸਰ ਵਾਲੇ ਸਾਰੇ ਖੱਤਾ ਬੋਲਦੇ ਆਪਣੇ ਵੀ ਬੋਲਦੇ ਸੀ ਪਹਿਲਾਂ ਇਹ ਖਤਾ ਹੁੰਦੀ ਹੈ ਖਤਾ ਗਲਤੀ ਅਸੰਕ ਖਤੇ ਖੇਨ ਬਖਸ਼ਣ ਹਾ ਖੇਨ ਬਖਸ਼ਣ ਇੱਕ ਗਲਤ ਜਿਹੜੇ ਬੜੇ ਬੜੇ ਵਿਦਵਾਨ ਬੋਲਦੇ ਨੇ ਗਲਤ ਸੱਤਾ ਨੂੰ ਸਤਾ ਗਈ ਜਾਂਦੇ ਸੱਤਾ ਸੰਸਕ੍ਰਿਤ ਦਾ ਲਫ਼ਜ਼ ਹੈ ਹਿੰਦੀ ਦਾ ਸੱਤਾ ਲਫ਼ਜ਼ ਸ਼ਕਤੀ ਪਾਵਰ ਸਦਾ ਸਦਾ ਆਉਂਦੀ ਹੈ ਲੈਵਲ ਸਦਾ ਉਰਦੂ ਦਾ ਲਫ਼ਜ਼ ਮੁਸਕੀਨ ਵੀ ਗਲਤ ਬੋਲਦਾ ਰਹੇ ਕਿਉਂ ਉਹਨੂੰ ਉਰਦੂ ਆਉਂਦਾ ਹਿੰਦੀ ਆਉਂਦੀ ਨਹੀਂ ਸੀ ਹਿੰਦੀ ਨਹੀਂ ਸੀ ਉਹਨੂੰ ਆਉਂਦੀ ਹਿੰਦੀ ਬੜੇ ਯੂਟਿਊਬ ਉਹ ਸ਼ਾਇਰ ਜਿਹੜੇ ਸ਼ਾਇਰ ਸੀ ਉਹ ਸਾਰੇ ਅਰਬੀ ਦੀ ਸ਼ਾਇਰੀ ਉਰਦੂ ਦੀ ਸ਼ਾਇਰੀ ਪੜ੍ਹਦੇ ਬੋਲਦੇ ਇਕਬਾਲ ਵਗੈਰਾ ਬੜੇ ਹਿੰਦੀ ਜਾਣਦਾ ਹੀ ਨਹੀਂ ਸੀ ਉਹ ਜਿਹੜਾ ਜਿਹੜਾ ਹਿੰਦੀ ਨਹੀਂ ਜਾਣਦਾ ਪਰਬਾਣੀ ਆਉਂਦੀ ਕਿਵੇਂ ਪੰਜਾਬੀ ਹਿੰਦੀ ਬਹੁਤ ਵੀਕ ਸੀ ਉਹਦੀ ਪੜਿਆ ਜ਼ਿਆਦਾ ਉਰਦੂ ਹੋਇਆ ਸੀ ਜਿੰਦਰ ਕਬੀਰਾ ਹੋਰ ਹਿੰਦੀ ਦੇ ਸ਼ਾਇਰਾਂ ਨੂੰ ਕਦੇ ਬੋਲੇ ਨਹੀਂ ਬੋਲਦੇ ਉਰਦੂ ਵਾਲੇ ਨੇ ਪਾਕਿਸਤਾਨ ਦਾ ਜੰਮਿਆ ਸੀ ਉਧਰੋਂ ਪੜਿਆ ਪੜਾਇਆ ਆਇਆ ਸੀ ਉਹਦਾ ਵਾਹ ਨਹੀਂ ਰਿਹਾ ਨਾ ਉਹਨੇ ਕੋਸ਼ਿਸ਼ ਕੀਤੀ ਉਹਦਾ ਜਿਹੜੇ ਲੈਕਚਰ ਦੀ ਉਹੀ ਬੋਲੀ ਗਿਆ ਸਾਰੀ ਜ਼ਿੰਦਗੀ ਉਹ ਡਿਵੈਲਪ ਹੀ ਨਹੀਂ ਹੋਇਆ ਹੈ ਉਹਦਾ ਗਿਆਨ ਤਾਂ ਰੋਜ਼ ਡਿਵੈਲਪ ਹੋਣਾ ਚਾਹੀਦਾ ਸਹਿਰ ਮੇਰਾ ਤਾਂ ਨੀਂਦ ਨੂੰ ਡਿਵੈਲਪ ਨਹੀਂ ਹੋਇਆ ਵਿਦਵਾਨ ਦਾ ਗਿਆਨ ਡਿਵੈਲਪ ਨਹੀਂ ਹੁੰਦਾ ਉਹ ਸਟੇਬਲ ਗਿਆਨ ਹੁੰਦਾ ਛੱਪੜ ਹੁੰਦੀ ਹੈ ਨਾ ਛੱਪੜ ਦਾ ਪਾਣੀ ਹੁੰਦਾ ਪੋਖਰ ਨੀਰ ਬਰੋਲੀ ਹੈ ਕਿਉਂ ਮੱਖਣ ਉਹਦੇ ਤਤ ਗਿਆਨ ਕਿ ਥੋੜਾ ਪੋਖਰ ਦਾ ਦੱਸੂ ਛੱਪੜ ਦਾ ਤਾਂ ਪਾਣੀ ਉਹਦੇ ਕੋਲ ਛੱਪੜ ਦਾ ਹੀ ਪਾਣੀ ਸੀ ਉਹ ਉੱਥੇ ਘੁੰਮੀ ਗਿਆ ਉਹ ਇਹ ਜਿਹੜੀਆਂ ਕਥਾ ਕਹਾਣੀਆਂ ਵੈਗੂ ਨੂੰ ਕਿਉਂ ਸੱਚ ਬਣੀ ਗਿਆ ਸਾਰੀ ਉਮਰੇ ਬਣੀ ਗਿਆ ਨਾਮ ਸਾਰੀਆਂ ਕਹਾਣੀਆਂ ਨੂੰ ਸੱਚ ਬਣੀ ਗਿਆ ਭਾਈ ਗੁਰਦਾਸ ਕੇ ਬਾਰੇ ਨੂੰ ਸੱਚ ਹੈ ਕਿ ਵਿਦਵਾਨ ਸੀ ਨਾ ਇਹ ਤੋਂ ਉੱਪਰ ਉੱਠਿਆ ਹੀ ਨਹੀਂ ਵਿਦਿਆ ਸੋਧੇ ਤੱਕ ਲੈ ਵਾਲੀ ਗੱਲੇ ਨਹੀਂ ਉਹਨੂੰ ਬਦਲ ਗਿਆ ਵੀ ਸੀ ਸੰਗ ਖਤੇ ਕਿਨ ਬਖਸ਼ਣ ਹਾਰਾ ਅਸੰਗ ਖਤੇ ਕਿਨ ਬਖਸ਼ਣ ਹਾਰਾ ਬੇਅੰਤ ਅਸੰਗ ਗਲਤੀਆਂ ਨੂੰ ਇੱਕ ਸਕਿੰਟ ਵਿੱਚ ਬਖਸ਼ਦਾ ਸਾਰੀਆਂ ਹੀ ਦੇਖਾ ਪੜ ਕੇ ਪਰੇ ਮਾਰ ਸਿਰਫ ਮੰਨ ਜਾਂਦਾ ਜੇ ਇਹ ਇਹ ਮੰਨ ਜਵੇ ਸਾਰੇ ਕੁਝ ਫਿਰ ਚਟਾਰ ਦਾ ਨਹੀਂ ਹੈ ਉਹ ਵੀ ਗਲਤੀ ਕੀਤੀ ਉਹ ਵੀ ਗਲਤੀ ਕੀਤੀ ਉਹ ਮੰਨਣ ਨੂੰ ਨਹੀਂ ਜਿਲ ਹੁਜਤ ਕਰਦਾ ਕਹਿਣ ਦਾ ਮਤਲਬ ਇਹ ਉਹ ਗਲਤੀਆਂ ਤੇ ਕਲਮ ਫੇਰ ਨੂੰ ਹੀ ਲੋਜਿਤ ਨਹੀਂ ਕਰਦਾ ਮਨ ਮੰਨਣ ਨੂੰ ਹੀ ਲੋਜਿਤ ਕਰਦਾ ਮਨ ਛੜਨ ਜਾਣ ਨੂੰ ਹੀ ਲੋਜਿਤ ਕਰਦਾ ਹੈ ਸੰਖ ਖਤੇ ਕਿਨ ਬਖਸ਼ਣ ਹਾਰਾ ਸੰਖ ਖਤੇ ਕਿਨ ਬਖਸ਼ਣ ਹਾਰਾ ਨਾਨਕ ਸਾਹਿਬ ਸਦਾ ਦਾ ਯਾਰਾ ਨਾਨਕ ਸਾਹਿਬਾ ਦਇਆ ਨਾਨਕ ਕਹਿੰਦਾ ਜਿਹੜਾ ਸਾਹਿਬ ਹੈ ਉਹ ਸਦਾ ਹੀ ਦਿਆਲ ਰਹਿੰਦਾ ਉਹ ਦਿਆਲ ਆਦਮੀ ਦਾ ਸਦਾ ਤਿਆਰ ਰਹਿੰਦਾ ਯਾਨੀ ਉਹ ਜਦ ਅਸੀਂ ਨਹੀਂ ਮੰਨਦੇ ਸੀ ਜਦ ਨਹੀਂ ਸੀ ਗੁੱਸੇ ਸਦਾ ਦਿਆ ਕਹਿਣ ਦਾ ਮਤਲਬ ਜਦ ਅਸੀਂ ਨਹੀਂ ਮੰਨੇ ਗਲਤੀਆਂ ਕਰਦੇ ਗੁੱਸਾ ਵੀ ਜਦ ਨਹੀਂ ਸੀ ਸਾਡੇ ਤੇ ਜਦ ਫਤਿਹ ਕਮਾਉਂਦੇ ਸੀ ਜਾਂ ਫਤਿਹ ਕਮਾਉਂਦੇ ਸੀ ਉਹਦਾ ਨੁਕਸਾਨ ਆਦਾ ਸੀ ਆਪਣੇ ਨੁਕਸਾਨ ਕਰਦੇ ਸੀ ਆਪਣੇ ਨੁਕਸਾਨ ਕਰਦੇ ਸੀ ਬਾਕੀ ਸੀ ਕੋਈ ਬੈਠਾ ਆਪਣੇ ਕਿਲੇ ਬਾਹਰ ਤਾਂ ਕੋਈ ਵਿਗਾੜ ਨਹੀਂ ਸਕਦਾ ਕਿਲੇ ਬੈਠਾ ਬਾਕੀ ਬੈਠਾ ਰਹੇ ਜੇ ਉਹ ਬਾਕੀ ਆ ਕੇ ਛੱਡ ਪੈ ਜਵੇ ਰਾਜੇ ਦੇ ਰਾਜੇ ਹੋਰ ਕੀ ਚਾਹੀਦਾ ਕਹਿੰਦਾ ਠੀਕ ਹੈ ਭਾਈ ਠੀਕ ਹੈ ਜੇ ਬਾਗੀ ਹੁੰਦਾ ਫਿਰ ਉੱਥੇ ਕਰੇ ਤੋਂ ਅੰਦਰ ਬੰਦ ਕਰਦਾ ਕਦੇ ਜੇ ਬਾਗੀ ਹੋਏਗਾ ਫਿਰ ਬੰਦ ਕੀਤਾ ਜਾਏਗਾ ਸਾਡਾ ਤਾਂ ਕੋਈ ਵਿਗਾੜ ਨਹੀਂ ਸਕਦਾ ਜੇ ਬਾਗੀ ਰਹੇ ਬਵਾਸੀ ਰਾਜਾ ਰਹੇ ਤਾਂ ਵਿਗਾੜਿਆ ਪਰਮੇਸ਼ਰ ਦਾ ਤਾਂ ਕੋਈ ਨਹੀਂ ਵਿਗਾੜ ਸਕਦਾ ਸੀ ਆਵੇ ਹੀ ਰਹਾ ਆਪੇ ਕਹਿ ਰਿਹਾ ਕਿਲੇ 'ਚ ਅਟਨ ਬਬਲ ਕਿਲਾ ਹੈ ਇਹਦੇ ਅੰਦਰ ਰਹਿਵਾ ਨਹੀਂ ਜਾ ਸਕਦਾ ਹੁਣ ਇਹਨੂੰ ਬਾਹਰ ਕੱਢਦਾ ਫਿਰ ਜਿੱਥੇ ਮਰਜੀ ਹੁਣ ਤਾਂ ਬਾਹਰ ਹੈ ਜਿੱਥੇ ਮਰਜੀ ਫਿਰ ਹੁਣ ਕੋਈ ਰੋਕਣ ਰੋਕ ਟੋਕ ਨਹੀਂ ਸਕਦਾ ਤੇ ਲਾਭ ਨੂੰ ਹੈ ਲਾਭ ਵੀ ਇਸ ਨੂੰ ਹੈ ਨੁਕਸਾਨ ਵੀ ਸਾਨੂੰ ਹੈ ਲਾਭ ਵੀ ਸਾਨੂੰ ਉਹਨੂੰ ਕੋਈ ਨਹੀਂ ਫਰਕ ਪੈਂਦਾ ਉਹਦਾ ਹੁਕਮ ਆਇਆ ਬੰਦ ਕਰ ਦੋ ਹੁਕਮ ਆਇਆ ਬਾਹਰ ਕੱਢ ਦੋ ਸਰਕਾਰ ਦਾ ਹੁਕਮ ਹੈ ਬੰਦ ਕਰ ਦੋ ਜਾਂ ਬਾਹਰ ਕਰ ਦੋ ਬੰਦ ਕੀ ਜਿਹੜਾ ਬੰਦ ਨੂੰ ਬੰਦ ਕੀਤਾ ਉਹਨੂੰ ਨੁਕਸਾਨ ਹੈ ਉਹ ਸਿਰ ਰਿਲੀਫ ਹੈ ਬਾਹਰ ਨਿਕਲੇ ਨਾਨਕ ਕਹਿੰਦੇ ਸਾਹਿਬ ਦਾ ਸਦਾ ਹੀ ਦਿਆ ਹੈ ਉਹ ਕਦੇ ਵੀ ਗੁੱਸਾ ਨਹੀਂ ਉਹਦੇ ਮਨ ਚ ਆਇਆ ਉਹ ਹਮੇਸ਼ਾ ਹੀ ਜੋ ਦੰਗਾ ਰਿਹਾ ਉਹ ਰਾਸ਼ਨ ਵੀ ਬੰਦ ਕਰ ਸਕਦਾ ਸੀ ਜੇ ਗੁੱਸਾ ਆਉਂਦਾ ਉਹ ਕੀ ਨਹੀਂ ਕਰ ਸਕਦਾ ਸੀ ਸਾਰੀ ਸਦੀ ਸੀ ਸਾਰੀ ਬਾਗੀ ਐ ਸੂਰਜ ਨਹੀਂ ਜੜਦਾ ਮੀਂਹ ਨਹੀਂ ਪਾਉਂਦਾ ਇੱਕ ਮਹੀਨਾ ਹਾਕਾਰ ਹੋ ਜੀ ਹੋ ਜਾਂਦਾ ਨਾ ਐਸ ਯੁੱਗ ਦੇ ਵਿੱਚ ਸਾਈਂ ਦੇ ਯੁੱਗ ਦੇ ਵਿੱਚ ਹੁਣ ਕਾਦੇ ਹੋਣ ਕਰਦੇ ਸੀ ਲੋਕ ਇਹ ਤਾਂ ਰੱਬ ਨੂੰ ਮੰਨਦੇ ਹੀ ਨਹੀਂ ਸੀ ਬੜਾ ਜ਼ੋਰ ਲੱਗਿਆ ਤੇ ਰੱਬ ਹੈ ਨਹੀਂ ਰੱਬ ਹੈ ਨਹੀਂ ਪਹਿਲਾਂ ਇਹਨਾਂ ਨੇ ਲੈਣਾ ਨਾ ਜ਼ੋਰ ਨਵੇਂ ਬੜੇ ਲਿਖਿਆ ਨੇ ਤੋਂ ਮੁੱਠੀ ਜਾਂ ਹੁਣ ਕਦੇ ਰੌਲਾ ਪਾਉਣਾ ਇਹਨਾਂ ਦੇ ਪਾਣੀ ਨਹੀਂ ਹੁੰਦਾ ਦੇ ਜੱਗ ਕੇ ਤੇ ਕੁਛ ਕਰ ਪੜੇ ਲਗੇ ਚਾਰ ਕਦੇ ਨਾਮੀ ਮੋਦਾ ਰਾੜ ਪੈ ਜਾਂਦਾ ਬੋਲਣ ਵੀ ਸਾਇੰਸ ਤੇ ਬੋਲਣ ਸਾਰੇ ਹੱਥ ਖੜੇ ਕਰ ਜਾਂਦੇ ਨੇ ਇਹ ਛੇਤੀ ਦੇ ਗਈ ਬਾਗੀ ਹੋ ਜਾਂਦੇ ਨੇ ਥੋੜੀ ਉਹ ਹੈ ਨਾ ਦੋ ਚਾਰ ਗੀਜੀਆਂ ਬਣਾ ਲਈਆਂ ਬਸ ਹੋਰੇ ਗੀਤ ਗਾਉਣ ਲੱਗ ਜਾਂਦੇ ਨੇ ਸਾਇਲ ਸਦਾ ਹੀ ਤਿਆਰ ਹੈ ਉਹ ਨਹੀਂ ਆਪਣਾ ਉਹ ਕਹਿੰਦਾ ਵੀ ਚਲੋ ਠੀਕ ਹੈ ਉਹ ਰਾਸ਼ਨ ਆਪਣਾ ਕੰਮ ਉਹ ਕਰਦਾ ਰਹਿੰਦਾ ਜਿਵੇਂ ਪਹਿਲਾਂ ਕਰਦਾ ਉਹ ਵੀ ਕਰਦਾ ਰਹਿੰਦਾ ਉਹਦੇ ਮਨ 'ਚ ਮੈਲ ਹੈ ਹੀ ਨਹੀਂ ਉਹਦੇ ਮਨ 'ਚ ਮੈਲ ਨਹੀਂ ਹੈ ਮੈਲ ਇਹਨਾਂ ਦੇ ਇਹਨਾਂ ਨੂੰ ਨੁਕਸਾਨ ਹੁੰਦਾ ਜਿਹਦੇ ਮਨ 'ਚ ਮੈਲ ਹੈ ਉਹਦਾ ਨੁਕਸਾਨ ਉਸੇ ਨੂੰ ਜਿਹਦੇ ਮਨ 'ਚ ਮੈਲ ਹੈ ਉਹਦਾ ਨੁਕਸਾਨ ਉਹਨੂੰ ਹੈ ਗੁਰਬਾਣੀ ਜੋ ਕਹਿੰਦੀ ਹੈ ਜੇ ਕਿਸੇ ਨੇ ਨਹੀਂ ਮੰਨਣਾ ਉਹਦਾ ਨੁਕਸਾਨ ਉਹਨੂੰ ਹੈ ਬਾਣੀ ਨੂੰ ਕਦੇ ਨੁਕਸਾਨ ਕਿਸੇ ਨੂੰ ਕੀ ਨੁਕਸਾਨ ਉਹਦੇ ਰਿਜ਼ਲਟ ਉਸੇ ਨੇ ਭੁਗਤਣੇ ਨੇ ਚਾਹੇ ਨਰਕ ਕੁੰਡੇ ਚਲਾ ਜਾਵੇ ਤਾਂ ਰਿਜ਼ਲਟ ਉਹਦੇ ਜਿਹੜਾ ਆਪਣੇ ਘਰ ਚਲੇ ਜਾ ਉਹਨੇ ਘਰ ਚਲੇ ਜਾਓ ਤਾਂ ਉਹਨੂੰ ਫਿਰ ਕਹਿਣ ਵਾਲੇ ਨੂੰ ਕੋਈ ਨਾ ਨੁਕਸਾਨ ਹੈ ਨਾ ਉਹਨੂੰ ਕੋਈ ਫਾਇਦਾ ਉਹਦੀ ਤਾਂ ਡਿਊਟੀ ਹੈ ਕਹਿਣਾ ਕਹਿਣ ਵਾਲੇ ਦੀ ਡਿਊਟੀ ਹੈ ਬਸ